ਦੋਹਰਾ ਬਹੁਰ ਮੰਤਰੀ ਬਰ ਰਾਏ ਸੋ ਭੇਦ ਕਹਿਓ ਸਮਝਾਏ ਸਵਾ ਵਿਖੇ ਭਾਗਤ ਭਇਓ ਦਸਵੀਂ ਕਥਾ ਬਨਾਏ ਬਨਿਆ ਏਕ ਪਿਸ਼ੌਰ ਮੈਂ ਇੱਕ ਕੁਕ੍ਰਿਆ ਨਾਰ ਤਾਹ ਮਾਰ ਤਾਂ ਸੋ ਜਰੀ ਸੋ ਮੈਂ ਕਹੋ ਸੁਧਾਰੇ ਬਨਕ ਬਨਜ ਕੇ ਹਿਤ ਗਇਓ ਤਾਤੇ ਰਹਿਓ ਨ ਜਾਏ ਏਕ ਪੁਰਖ ਰਾਖਤ ਪਈ ਆਪਣੇ ਧਾਮ ਬੁਲਾਏ ਰਹਿਣ ਦੇ ਵਿਸਤਾਸ ਹੋਰ ਮੈਂ ਜਬ ਸੁਤ ਭੂਖੋ ਹੋਏ ਪ੍ਰੀਤ ਮਾਤ ਲਖ ਦੁਗਧ ਹਿਤ ਦੇਤ ਉੱਚ ਸੁਰ ਰੋਏ ਚਉਪਈ ਜਬ ਸੁਤ ਭੂਖੋ ਹੋਏ ਪੁਕਾਰੈ ਤਬ ਮੁਖ ਸੋ ਜੋ ਯਾਰ ਉਚਾਰੈ ਤ੍ਰਿਜਾ ਕੋ ਤੁਮ ਚੁਪਨ ਕਰਾਵੋ ਹਮਰੇ ਚਿਤ ਕੋ ਸੋਕ ਮਿਟਾਵੋ ਉਠਿ ਅਸਤਨ ਤਾਂ ਕੋ ਤਿਨ ਦਇਓ ਲੈ ਅਸਤਨ ਚੁਪ ਬਾਲ ਨ ਭਇਓ ਨਿਸ਼ਤ ਕੋ ਨਿਜ ਕਰਨ ਸੰਹਾਰਿਓ ਆਨ ਮਿੱਤਰ ਕੋ ਸੋਕ ਨਿਵਾਰਿਓ ਬਾਲ ਰਹਿਤ ਚੁਪ ਜਾਰ ਉਚਾਰੋ ਅਬ ਕਿਉ ਨ ਰੋਵਤ ਬਾਲ ਤਿਹਾਰੋ ਤਬ ਤਿਨ ਬਚਨ ਤਰਨ ਜਉ ਪਾਖਿਓ ਤਬ ਹਿਤ ਮਾਰ ਪੂਤ ਮੈਂ ਰਾਖਿਓ ਦੋਹਰਾ ਜਾਰ ਬਚਨ ਸੁਨ ਕੈ ਡਰਿਓ ਅਦਕ ਤਰਾਸ ਮਨ ਠਾਨ ਤਾ ਤ੍ਰੀਏ ਕੀ ਨਿੰਦਿਆ ਕਰੀ ਬਾਲ ਚਰਿਤ ਮੁਖਿਆਨ ਜਾਰ ਜਵੈ ਐਸੇ ਕਹਿਓ ਨਿਰਖ ਤਰਨ ਕੀ ਔਰ ਤਾਏ ਤੁਰਤ ਮਾਰਤ ਪਈ ਹਿਰਦੈ ਕਟਾਰੀ ਘੋਰ ਪੁੱਤਰ ਔਰ ਤਿਹਜਾਰ ਕੋ ਇਕ ਕੋਨਾ ਮੈਂ ਜਾਏ ਮਰਦ ਏਕ ਲਖ ਭੂਮ ਖਨ ਦੂਹਨ ਦਇਓ ਦਬਾਏ ਅਤਿਥ ਏਕ ਤੇ ਘਰੂ ਤੋ ਤਿਨ ਸਭ ਚਰਿਤ ਨਿਹਾਰੇ ਬਨਕ ਮਿੱਤਰਤਾ ਕੋ ਹੁਤੋ ਤਾਸੋ ਕਹਿਓ ਸੁਧਾਰੀ ਚਉਪਈ ਬਚਨ ਸੁਣਤ ਬਨਿਓ ਘਰ ਆਇਓ ਤਾਤਰੀ ਯੋ ਬਚਨ ਸੁਨਾਇਓ ਜੋ ਗ੍ਰਹਿ ਕੋ ਨਾ ਖੋਦ ਦਿਖਾਇ ਹੈ ਤਬ ਤੋ ਕੋ ਪਤ ਧਾਮ ਬਸੈ ਹੈ ਅੜਿਲ ਤਬ ਤਾਤਰੀ ਸੋ ਬਨਕ ਬਚਨ ਜੋ ਭਾਖਿਓ ਤਮਕ ਤੇ ਕੀ ਦਈ ਮਾਰ ਹੀ ਰਾਖਿਓ ਕਾਟ ਮੂੰਡ ਤਾ ਕੋਹੇ ਪਉ ਤੂ ਚਾਰਿਓ ਹੋ ਲੂਟ ਚੋਰ ਲੈ ਗਏ ਤਾਂ ਇਹ ਮਾਰਿਓ ਦੋਹਰਾ ਪਾਤੀ ਮਾਰਿਓ ਸੁਤ ਮਾਰਿਓ ਧਨ ਲੈ ਗਏ ਚੁਰਾਏ ਤਾ ਪਾਛੈ ਮੈਂ ਹੂੰ ਜਰੋ ਢੋਲ ਮਿਰਦੰਗ ਬਜਾਏ ਭਇਓ ਪ੍ਰਾਤ ਚੜ ਚਖਾ ਪੈ ਚਲੀ ਜਰਮ ਕੇ ਕਾਜ ਲੋਕ ਤਮਾਸੇ ਕੋ ਚਲੇ ਲੈ ਲਕਰਿਨ ਕੋ ਸਾਜ ਦੋਹਰਾ ਸੁੰਦ ਸ਼ੋਰ ਲੋਗਨ ਕੋ ਬਾਜ ਢੋਲ ਮਰਦੰਗ ਲਖਿਓ ਤੋ ਜਉਨ ਅਤਿਥ ਵਹਿ ਚਲਿਓ ਹੈ ਸੰਗ ਚਉਪਈ ਸੋਵਤੀ ਸੰਗ ਹੂ ਚਲੋ ਦੇਖੋ ਜਉਨ ਤਮਾਸੋ ਭਲੋ ਤਿਨ ਤਾਸੋ ਜੋ ਵਚਨ ਉਚਾਰੋ ਸੁਨੋ ਨਾਰ ਤੁਮ ਕਹਿਓ ਹਮਾਰੋ ਦੋਹਰਾ ਵਾਹ ਕਾਕੀਏ ਵਹੁ ਕਾਕਿਓ ਇਹ ਇਸ ਪੁਕਾਏ ਕਹਿਓ ਜੋ ਤੁਮ ਆਗੇ ਕਹਤ ਤੇਰੋ ਕਰਤੋ ਪਾਏ ਸੁਤ ਕਾਇਓ ਮਿਤ ਕਾਇਓ ਅਰ ਨਿਜ ਕਰਿ ਪਤਿ ਘਾਏ ਤਿਹ ਪਾਛੈ ਆਪਨ ਜਰੀ ਢੋਲ ਮਿਰਦੰਗ ਬਜਾਏ ਅੜਿਲ ਨਿਜ ਮਨ ਕੀ ਕਜ ਬਾਤ ਨਾ ਤਰੀ ਕੋ ਦੀਜੀਐ ਤਾ ਕੋ ਚਿਤ ਜੁਰਾਏ ਸਦਾ ਹੀ ਲੀਤੀਐ ਨਿਜ ਮਨ ਕੀ ਤਾਸੋ ਜੋ ਬਾਤ ਸੁਣਾਈਐ ਹੋ ਬਾਹਰ ਪ੍ਰਗਟਤ ਜਾਏ ਆਪ ਪਛਤਾਈਐ ਇਤ ਸ੍ਰੀ ਚਰਿਤ੍ਰ ਵਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 11ਵਾਂ ਚਿਤ੍ਰ ਸਮਾਪਤ ਮਸਤ ਸੁਭ ਵਸਤੇ ਅਪਜੂ ਦੋਹਰਾ ਬ੍ਰਿਖ ਪਾਨ ਕੀ ਸੁਤਾ ਰਾਜ ਕਾ ਨਾਮ ਹਰਸੋਂ ਕੀਆ ਚਰਿਤ੍ਰ ਤੇ ਦਿਨ ਕਹ ਦੇਖਤ ਪਾਮ ਕ੍ਰਿਸ਼ਨ ਰੂਪ ਲਗ ਬਸ ਪਈ ਦਿਸ ਦਿਨ ਹੇਰਤ ਤਾਹੇ ਬਿਆਸ ਪਰਾਸਰ ਅਸੁਰ ਸੁਰ ਭੇਦ ਨ ਭਾਵਤ ਜਾਹੇ ਲੋਕ ਲਾਜੇ ਹਿਤ ਤਜੀ ਔਰਤ ਜੋ ਤਨ ਤਾਮ ਕੇਵਿਤ ਪਿਆਰੋ ਪਾਈਐ ਪੂਰਨ ਹੋਵੈ ਕਾਮ ਮਿਲਨ ਹੇਤ ਇਕ ਸਾਤਰੀ ਪਠੀ ਚਤਰ ਜੀ ਜਾਨ ਕਮਨੈ ਛਲ ਮੋ ਕੋ ਸਕੀ ਮੀਤ ਮਲਈਐ ਕਾਨ ਅੜਿਲ ਬ੍ਰਹਮ ਬਿਆਸ ਅਰ ਭੇਦ ਭੇਦ ਨ ਜਾਣਹੀ ਸਿਵ ਸੰਕਾਦ ਕਸ਼ੇਸ਼ ਨੇਤ ਕਰ ਮਾਨਹੀ ਜੋ ਸਭ ਭਾਂਤਿਨ ਸਦਾ ਜਗਤ ਮੈਂ ਗਾਈਐ ਹੋ ਤਮਨ ਪੁਰਖ ਸਜਣੀ ਮੋਹਿ ਆਨ ਮਿਲਾਈਐ ਕਵਿਤ ਸਵੇਤ ਤਾ ਵਿਭੂਤ ਅਤੇ ਮੇਖ ਲੀਨ ਵੇਖ ਸੰਦੀ ਅੰਜਨ ਦੀ ਸੇਲੀ ਦਾਸ ਭਾਉ ਸੋ ਪਾਖਣਾ ਭਗਵਾ ਸੋ ਭੇਸ ਸਾਡੇ ਨੈਣਾ ਦੀ ਲਲਾਈ ਸਈਓ ਯਾਰਾਂ ਦਾ ਧਿਆਨ ਇਹੋ ਕੰਧ ਮੂਲ ਚਾਖਣਾ ਰੋਦਨ ਦਾ ਮੱਜਣ ਸੋ ਪੁੱਤਰੀ ਪੱਤਰ ਗੀਤ ਗੀਤਾ ਦੇਖਣ ਦੀ ਪਿੱਛਾ ਧਿਆਨ ਧੂਆਂ ਬਾਲ ਰੱਖਣਾ ਆਲੀ ਇਹਨਾਂ ਗੋਪੀਆਂ ਦੀਆਂ ਅੱਖੀਆਂ ਦਾ ਜੋਗ ਸਾਰਾ ਆਨੰਦ ਦੇ ਕੁਮਾਰ ਨੂੰ ਜ਼ਰੂਰ ਜਾਏ ਆਖਣਾ ਬੈਠੀ ਉਤੀ ਸਾਜ ਕਾ ਸਿੰਗਾਰ ਸਭ ਸਖੀਆਂ ਮੈਂ ਯਾਹੀ ਬੀਜ ਕਾਨ ਜੂ ਦਿਖਾਈ ਆਣ ਤੈ ਗਏ ਤਬ ਹੀ ਤੇ ਲੀਨੋ ਹੈ ਚੁਰਾਏ ਚਿੱਤ ਮੇਰੋ ਮਾਈ ਚੇਟਕ ਚਲਾਏ ਮਾਨੋ ਚੇਰੀ ਮੋਹਿ ਕਹਿ ਗਏ ਕਹਾ ਕਰੋ ਕਿਤੇ ਜਾਉ ਮਰੋ ਕਿਦੋ ਬਿਖ ਖਾਉ 20 ਵਿਸਵੇ ਮੇਰੇ ਜਾਨ ਬਿਛੂ ਸੋਟ ਸਹਿ ਗਏ ਚਖਨ ਚਤੌਨ ਸੋ ਚੁਰਾਏ ਚੀਤ ਮੇਰੋ ਲਿਓ ਲਟ ਪਟੀ ਭਾਗ ਸੋ ਲਪੇਟ ਮਨ ਲੈ ਗਏ ਦੋਹਰਾ ਲਾਲ ਬਿਰਹਾ ਤੁਮਰੀ ਪਗੀ ਮੂਹ ਪੈ ਰਹੋ ਨ ਜਾਏ ਤਾਤੇ ਮੈਂ ਆਪਨ ਲਿਖੀ ਪਤਿਆ ਅਤ ਅਕੁਲਾਇ ਕਵਿਤ ਰੂਪ ਪਰੇ ਰਾਗ ਪਰੇ ਸੁੰਦਰ ਸੁਹਾਗ ਪਰੇ ਮ੍ਰਿਗਿਓ ਮਬੋਲਨ ਕੀ ਮਾਨੋ ਇਹ ਖਾਨ ਹੈ ਮੀਨਹੀਨ ਕੀਨੇ ਛੀਨ ਲੀਨੇ ਹੈ ਵਿਧੂਪ ਰੂਪ ਚਿੱਤ ਕੇ ਚੁਰਾਏ ਮੇ ਕੋ ਚੋਰਨ ਸਮਾਨ ਹੈ ਲੋਗੋਂ ਕੇ ਉਜਾਗਰ ਹੈ ਗੁਰਨ ਕੇ ਨਾਗਰ ਹੈ ਸੂਰਤੀ ਕੇ ਸਾਗਰ ਹੈ ਸੋਭਾ ਕੇ ਨਿਧਾਨ ਹੈ ਸਾਹਿਬ ਕੀ ਸੀਰੀ ਪੜੇ ਚੇਟਕ ਕੀ ਤੀਰੀ ਪੜੇ ਆਲੀ ਤੇਰੇ ਨੈਣ RAM ਚੰਦਰ ਕੇ ਸੇਵਾਨ ਹੈ ਦੋਹਰਾ ਮੈਣ ਪ੍ਰਭਾ ਇਕ ਸਾਤਰੀ ਤਾ ਕੋ ਲਿਓ ਬੁਲਾਏ ਤਾਹਿ ਪਠਾਇਓ ਕ੍ਰਿਸ਼ਨ ਪ੍ਰਤ ਭੇਦ ਸਗਲ ਸਮਝਾਏ ਤਾ ਕੇ ਕਰਪਤਿਆ ਦਈ ਕਹੋ ਕ੍ਰਿਸ਼ਨ ਸੋ ਜਾਏ ਤੁਮਰੇ ਬਿਰਹ ਰਾਧਾ ਬਧੀ ਬੇਗ ਮਿਲੋ ਤਿਹ ਆਏ ਬ੍ਰਿਜ ਬਾਲਾ ਬ੍ਰਿਹਨ ਪਈ ਬ੍ਰਹ ਤਿਹਾਰੇ ਸੰਗ ਤਾਹ ਤੂੰ ਕਥਾ ਚਲਾਇਓ ਕਮਨੋ ਪਾਏ ਪ੍ਰਸੰਗ ਜਬ ਰਾਧਾ ਐਸੇ ਕਹਿਓ ਮੈਨ ਪ੍ਰਭਾ ਕੇ ਸਾਥ ਮੈਂ ਪ੍ਰਭਾ ਚਲਤਾ ਗਈ ਜਹਾਂ ਤੇ ਬ੍ਰਿਜਨਾਥ ਪਈ ਪਤਿਆ ਖੋਲ ਜਵੈ ਹਰ ਬਾਚੀ ਲਖੀ ਪ੍ਰੀਤ ਤਾਕੀ ਮਨ ਸਾਚੀ ਤਾਕੇ ਤਿੰਨ ਜੋ ਕਵਿਤ ਉਚਾਰੇ ਜਾਨਕ ਬਜਰ ਲਾਲ ਖਚ ਡਾਰੇ ਸਵਈਆ ਰੀਤ ਪਰੇ ਰਸ ਰੀਤ ਪਰੇ ਅਤ ਰੂਪ ਪਰੇ ਸੁਖ ਪਈਤ ਹੇਰੇ ਚਾਰ ਚਕੋਰ ਸਰੋ ਰੋ ਸਾਰਸ ਮੀਨ ਕਰੇ ਮ੍ਰਿਗ ਖੰਜਨ ਤੇਰੇ ਭਾਗ ਪਰੇ ਅਨੁਰਾਗ ਪਰੇ ਸੁ ਸੁਹਾਗ ਪਰੇ ਮਨ ਮੋਹਤ ਮੇਰੇ ਮਾਨ ਪਰੇ ਸੁਖ ਖਾਨ ਜਹਾਨ ਕੇ ਲੋਚਨ ਸ੍ਰੀ ਨੰਦ ਨੰਦਨ ਤੇਰੇ ਸੋਹਤ ਸੁਧ ਸੁਧਾਰੇ ਸੇ ਸੁੰਦਰੇ ਜੋਵਨ ਜੋ ਸੋ ਢਾਰ ਟਰੇ ਹੈ ਸਾਰਸ ਸੋਮ ਸੁਰਾਸਿਤ ਸਾਇਕ ਕੰਜ ਕੁਰੰਗਨ ਕ੍ਰਾਂਤ ਹਰੇ ਹੈ ਖੰਜਨ ਓ ਮੱਕਰ ਤਵਜ ਮੀਨ ਨਿਹਾਰ ਸਵੈ ਛਬ ਲਾਜ ਮਰੇ ਹੈ ਲੋਚਨ ਸ੍ਰੀ ਨੰਦ ਨੰਦਨ ਕੇ ਬਿਦਮਾਨੋ ਮਾਨਵ ਬਾਣ ਬਨਾਏ ਧਰੇ ਹੈ ਕਵਿਤ ਚਿਤਾ ਜੈ ਸੋ ਚੰਦਨ ਚਿਰਾਗ ਲਾਗੈ ਚਿਤਾ ਸਮ ਚੇਟਕ ਕਿਸੇ ਚਿੱਤਰ ਚਾਰ ਚੌਪਖਾਂ ਕੁਸੈਲ ਸੀ ਚਿਤਾ ਜੈਸੇ ਚੀਰ ਚਪਲਾ ਸੀ ਚਿਤਵਨ ਲਾਗੈ ਚੀਰ ਬੇ ਸੀ ਚੌਪਖਾਂ ਸੁਹਾਤ ਨਾ ਰੁਚੈਲ ਸੀ ਜੰਗਲ ਸੀ ਚੌਪ ਸਰ ਚਾਪ ਜੈਸੋ ਚਾਮੀ ਕਰ ਝੋਟ ਸੀ ਚਨੌਤ ਲਾਗੈ ਸੀਰੀ ਲਾਗੈ ਸੈਲ ਸੀ ਚਟਕ ਚਪੇਟ ਸੀ ਲਗਤ ਬਿਨਾ ਚਿੰਤਾ ਮਨ ਚਾਪਕ ਸੋ ਚੌਰ ਲਾਗੈ ਚਾਂਦਨੀ ਚੁਰੈਲ ਸੀ ਦੋਹਰਾ ਪੜਪਤਿਆ ਕੀ ਤੁਰਤ ਰੀਜ ਗਏ ਬ੍ਰਿਜਨਾਥ ਸਖੀ ਏਕ ਪਠਾਵਤ ਪਏ ਮੈਨ ਪ੍ਰਭਾ ਕੇ ਸਾਥ ਰਾਧਾ ਸੋਹਣ ਨੂੰ ਬਧਿਓ ਜਲ ਜਮਨਾ ਮੈਂ ਜਾਏ ਸਖੀ ਪਠੀ ਤਾਕੋ ਤਬੈ ਤਿਹ ਆਨ ਮਿਲਾਏ ਸਖੀ ਤੁਰਤ ਤਾਕੋ ਚਲੀ ਸ੍ਰੀ ਜਦ ਪਤ ਕੇ ਹੇਤ ਜੈਸੇ ਪਵਨ ਪ੍ਰਚੰਡ ਕਉ ਤਨ ਨਾ ਦਿਖਾਈ ਦੇਤ ਤੜਤਾ ਕ੍ਰਿਤ ਜਾ ਕੋ ਸਖੀ ਚਤੁਰ ਕਹਾ ਤ੍ਰੀ ਆਏ ਸੋ ਹਰ ਰਾਧਾ ਪ੍ਰਤ ਪਠੀ ਭੇਦ ਸਕਲ ਸਮਝਾਏ ਸੋਈਆ ਫੂਲ ਫੁਲੇ ਲਗਾਇ ਕੈ ਚੰਦਨ ਬੈਠ ਕਰ ਭੋਜਨ ਭਾਵ ਮਨੀ ਬੇਗ ਬੁਲਾਵਤ ਹੈ ਪਰ ਡਿਆਸ ਕਰੈ ਨਾ ਬਿਲੰਬ ਚਲੋ ਗਜਗਾਮ ਨੇ ਆਜ ਮਿਲੋ ਕਨ ਸੇ ਤਨ ਕੋ ਕਹਾਰੈ ਕਨ ਮੈਂ ਜੈਸੇ ਕਉਦਤ ਦਾਮ ਨੇ ਮਾਨਤ ਬਾਤ ਨਾ ਜਾਣਤ ਤੈ ਸਖੀ ਜਾਤ ਵਿਹਾਤ ਤੈ ਬਹੁ ਜਾਵਨੀ ਗੋਪ ਕੋ ਵੇਖ ਕਵੈ ਧਰ ਹੈ ਹਰ ਕੁੰਜ ਗਰੀ ਕਬ ਆਣ ਵਸੈ ਹੈ ਮੋਰ ਪਖਉਨ ਕੋ ਧਰ ਹੈ ਕਬ ਕੁਾਰਨ ਕੈ ਗ੍ਰਹਿ ਗੋ ਰਸ ਖੈ ਹੈ ਬੰਸੀ ਬਜਾਇ ਹੈ ਕਵੈ ਜਮਨਾ ਤਟ ਤੋਹੇ ਗੁਲਾਮਨ ਮੋਹੇ ਪਠਾਇ ਹੈ ਮਾਨ ਕਹਿਓ ਹਮਰੋ ਹਰਿ ਪੈ ਚਲ ਰੀ ਬਹਰੋ ਹਰਿ ਹੂ ਨਾ ਬੁਲਾਇ ਹੈ ਤੇਰੀ ਸਰਾਹ ਸਦੈਵ ਕਰੈ ਤ੍ਰਿ ਤੇਰੀ ਕਥਾ ਪੀਏ ਗਾਵਤ ਹੈ ਹਿਤ ਤੇਰੇ ਸਿੰਗਾਰ ਸਜੈ ਸਜਨੀ ਹਿਤ ਤੇਰੇ ਹੀ ਬੇਨ ਬਜਾਵਤ ਹੈ ਹਿਤ ਤੇਰੇ ਹੀ ਚੰਦਨ ਔ ਘਨ ਸਾਰ ਦੋ ਘਸ ਅੰਗ ਲਗਾਵਤ ਹੈ ਹਰਿ ਕੋ ਮਨ ਸ੍ਰੀ ਬ੍ਰਿਖਪਾਨ ਕੁਮਾਰ ਹਰਿਓ ਕਹੂੰ ਜਾਨ ਨਾ ਪਾਵਤ ਹੈ ਮੋਰ ਪਖਾ ਕੀ ਛਟਾ ਮਦ ਮੂਰਤ ਸ਼ੋਭਤ ਹੈ ਜਮਨਾ ਕੇ ਕਿਨਾਰੇ ਬੂਝਤ ਬਾਤ ਬਿਹਾਲ ਪੇ ਬੱਲਬ ਬਾਲ ਚਲੋ ਜਹਾਂ ਲਾਲ ਬਿਹਾਰ ਹੈ ਰਾਜ ਕਾ ਮਾਧਵ ਕੀ ਪਤਿਆ ਸੁਨ ਕੈ ਕੁਲਾਏ ਉਠੀ ਡਰ ਡਾਰੈ ਯੋ ਸੁਨ ਬਹਿਨ ਚਲੀ ਤਜੈਨ ਰਹਿਓ ਨਹਿਮਾਨ ਮਰੋਜ ਕੇ ਮਾਰੈ ਮੋਤੀ ਕੇ ਅੰਗ ਵਿਰਾਜ ਭੂਖਨ ਮੋਤੀ ਕੇ ਬੇਸਰ ਕੀ ਛਬ ਬਾਢੀ ਮੋਤੀ ਕੇ ਚੌਸਰ ਹਾਰ ਫਬੈ ਦੁਤ ਮੋਤਨ ਕੇ ਗਜਰਾਨ ਕੀ ਗਾਢੀ ਕਾ ਮਾਧਵ ਕੋ ਜਮਨਾ ਤਟ ਕੰਜ ਗਹੇ ਕਰ ਜੋਵਤ ਠਾਢੀ ਛੀਰ ਕੇ ਸਾਗਰ ਕੋ ਮਤ ਕੈ ਮਨੋ ਚੰਦ ਕੋ ਚੀਰ ਸਬੈ ਤਨ ਕਾਢੀ ਚਉਪਈ ਨਾਵਤ ਜਹਾਂ ਆਪਰ ਠਾਠੇ ਅਦਿ ਹਿਰਦੈ ਮੈਂ ਆਨੰਦ ਬਾਡੇ ਬਾਰ ਗੋਪਾਲ ਪਾਰ ਬ੍ਰਿਜ ਨਾਰੀ ਗਾਵਤ ਗੀਤ ਬਜਾਵਤ ਤਾਰੀ ਸੋਈਆ ਕ੍ਰੀੜਤ ਹੈ ਜਹਾਂ ਕਾਨ ਕੁਮਾਰ ਬੜੇ ਰਸ ਸਾਥ ਬੜੇ ਜਲਮਾਹੀ ਵਾਰ ਤ੍ਰਿਆ ਓਏ ਪਾਰ ਗੋਪਾਲ ਬਿਰਾਜਤ ਗਵਾਰਨ ਕੇ ਦਲ ਮਾਹੀ ਲੈ ਡੂਕੀ ਦੋ ਆਪਸ ਮੈਂ ਰਤਮਾਨ ਉਠੈ ਦ੍ਰਿੜ ਜਾਏ ਤਹਾਂ ਹੀ ਯੌਰਚ ਮਾਨ ਰਮੈ ਰਸ ਸੋ ਮਨੋ ਦੂਰ ਰਹੇ ਕੋ ਜਾਣਤ ਨਾਹੀ ਖੇਲਤੀ ਲਾਲ ਸੋ ਬਾਲ ਭਲੀ ਬਿਦ ਕਾਉ ਸੋ ਬਾਤ ਨਾ ਪਾਖਤ ਜੀ ਕੀ ਨਿਹ ਜਗਿਓ ਨਵ ਜੋਵਨ ਕੋ ਔਰ ਬੀਚ ਰਹੀ ਗੱਡ ਮੂਰਤ ਪੀ ਕੀ ਬਾਰ ਬਿਹਾਰ ਮੈਂ ਆਨੰਦ ਕੁਮਾਰ ਸੋ ਕ੍ਰੀੜਤ ਹੈ ਕਰ ਇਲਾਜ ਸਖੀ ਕੀ ਜੈ ਉਠੈ ਬਲ ਤਉ ਨੈ ਤੇ ਰਤਿ ਮਾਨ ਦੋ ਮਨ ਮਾਨਤ ਜੀ ਕੀ ਸੋਰਠਾ ਜੋ ਨਿਜ ਤ੍ਰੀ ਕੋ ਦੇਤ ਪੁਰਖ ਭੇਦ ਕਜ ਆਪਨੋ ਤਾਕੇ ਕੇ ਲੇਤ ਪ੍ਰਾਨ ਹਰਨ ਕਰਿ ਪਲਕ ਮੈਂ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਦਵਾਦਸ਼ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ